ਸ਼ਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਨਰ ਪੀਰੀ ਨਵਾਜਿਆ ਤਿੰਨਾ ਅੰਚ ਨਾ ਲਾਗ ਆ ਫਰੀਦਾ ਸ਼ਲੋਕ ਹੈ ਇਹਦੇ ਨਾਲ ਵੀ ਮਹੱਲਾ ਪੰਜਵਾਂ ਹੀ ਹੁੰਦਾ ਇਹ ਤਾਂ ਸ਼ੱਕੇ ਪੈਂਦੀ ਹੈ ਵੀ ਗਲਤੀ ਨਾਲ ਇਹ ਮਹੱਲਾ ਪੰਜਵਾਂ ਹੀ ਲਿਖਿਆ ਹੋਇਆ ਚਲੋ ਜੋ ਵੀ ਹੋਵੇ ਆ ਰੰਗਾਵਲੀ ਹੈ ਕੋਈ ਉਹ ਕਿਹੜੀ ਹੈ ਸੱਚ ਦੀ ਭੂਮੀ ਹੈ ਰੰਗਾਵਲੀ ਹੈ ਤਾਂ ਰੰਗ ਚੜਦਾ ਜਿਹੜਾ ਉੱਥੇ ਚਲੇ ਜਾਂਦਾ ਉਹ ਰੰਗ ਲੱਗ ਜੇ ਭੂਮੀ ਦੇ ਵਿੱਚ ਰੰਗਾਵਲੀ ਹੈ ਤਾਂ ਰੰਗ ਚੜਦਾ ਉੱਥੇ ਸੱਚਖੰਡ ਜਿਹੜਾ ਹੈ ਨਾ ਸੁਖ ਸਾਗਰ ਉਹ ਭੂਮ ਹੈ ਏਰੀਆ ਉਹ ਰੰਗ ਰੰਗਾਵਲਾ ਜਿਹੜਾ ਉਹ ਐਂਟਰ ਹੋਇਆ ਰੰਗ ਚੜ ਗਿਆ ਉਹਨੂੰ ਆ ਵੀ ਰੰਗਾਵਲਾ ਇੱਥੇ ਕਾਲਾ ਰੰਗ ਚੜਦਾ ਉੱਥੇ ਰੰਗ ਲਾਲ ਚੜਦਾ ਨਾਨਕ ਲਾਲੋ ਲਾਲ ਹੈ ਸੱਚੇ ਰਤਾ ਸੱਚ ਉੱਥੇ ਸੱਚੇ ਦਾ ਰੰਗ ਚੜਦਾ ਇੱਥੇ ਝੂਠ ਦਾ ਚੜਦਾ ਪੰਜ ਬਸੂਲਾ ਬਾਗ ਆ ਬਸੂਲਾ ਬਾਗ ਹੈ ਨਾ ਜਿਹੜਾ ਭਵ ਸਾਗਰ ਇਹ ਸੁਖ ਸਾਗਰ ਵਿੱਚ ਹੈ ਇਹਦਾ ਇਹ ਅਰਥ ਹੈ ਰਗਾਬ ਨਹੀਂ ਹੈ ਸੁਖ ਸਾਗਰ ਅਬਸੂਲਾ ਬਾਗ ਹੈ ਭਵ ਸਾਗਰ ਭਵ ਸਾਗਰ ਸੁਖ ਸਾਗਰ ਬਾਹੇ ਰਗਾਬ ਨਹੀਂ ਭੂਮੀ ਚ ਬਸੂਲਾ ਬਾਗ ਹੈ ਸੰਸਾਰ ਜੋ ਨਰ ਪੀਰ ਨਵਾਜਿਆ ਪਰ ਜਿਹੜਾ ਪੀਰ ਨੇ ਨਵਾਜਤਾ ਜੀ ਤੇ ਮਿਹਰ ਕਰਤੀ ਪੀਰ ਨੇ ਕਿਰਪਾ ਕਰਤੀ ਦਇਆ ਕਰਤੀ ਪਖਸ਼ਤਾ ਜਿਹੜਾ ਪੀਰ ਨੇ ਇਹਨਾਂ ਚ ਨਾਲਾਜ਼ ਉਹਨਾਂ ਨੂੰ ਇਹ ਜਿਹੜਾ ਹੈ ਬਸੂਲੇ ਬਾਗ ਦੇ ਵਿੱਚ ਵੀ ਜਿਹੜੀ ਹੈ ਨਾ ਆਂਚ ਅਗਰ ਸਾਗਰ ਵਿੱਚ ਉਹਨਾਂ ਨੂੰ ਆਂਚ ਦੀ ਲੱਗਦੀ ਹੈ ਅਗਰ ਸਾਗਰ ਵੀ ਗਿਆ ਨਾ ਬਸੂਲੇ ਬਾਗ ਦੇ ਵਿੱਚ ਕੰਡੇ ਜਿਹੜੇ ਚੁਗਦੇ ਦੀ ਸੂਲਾਂ ਇੱਥੇ ਚੁਗਦੀਆਂ ਨਹੀਂ ਉਹਨੂੰ ਦੇਖੋ ਬਿਸ ਜਮਾ ਸੂਲਾਂ ਤੋਂ ਬਸੂਲਾ ਬਣੇ ਉਹਨੂੰ ਤ੍ਰਿਸ਼ਨਾ ਉਹਦੀ ਭੁੱਖ ਉਤਰੀ ਹੋਈ ਜਾਗਦੀ ਨਹੀਂ ਮਾਇਆ ਨਹੀਂ ਉਹਨੂੰ ਤ੍ਰਿਸ਼ਨਾ ਦੇ ਵਿੱਚ ਖਿੱਚ ਸਕਦੀ ਉਹਨੂੰ ਤ੍ਰਿਸ਼ਨਾ ਨਹੀਂ ਲੱਗਦੀ ਇੱਥੇ ਤ੍ਰਿਸ਼ਨਾ ਦੀ ਅੱਗ ਵਿੱਚ ਨਹੀਂ ਚੜਦਾ ਉਹ 82 ਨੰਬਰ ਸ਼ਲੋਕ ਜੋ ਹੈਗਾ ਜੀ ਉੱਥੇ ਵੀ ਇਸ ਤਰ੍ਹਾਂ ਹੀ ਮਹੱਲਾ ਪੰਜਵਾਂ ਲਿਖ ਕੇ ਫਰੀਦਾ ਭੂਮੀ ਰੰਗਾਵਲੀ ਮੰਜ ਵਿਸੂਲਾ ਬਾਗ ਜੋ ਜਨ ਪੀਰੀ ਨਵਾਜਿਆ ਤੇਨਾ ਅੰਚਨਾ ਲਾਗ ਇਹ 82 ਨੰਬਰ ਸ਼ਲੋਕ 1300 ਤੇ 82 ਪੰਨੇ ਤੇ ਫੇਰ ਵੀ ਆਉਂਦਾ ਜੀ ਫਰਕ ਜਣੀ ਨਾਲ ਔਰ ਜਾਂਦਾ ਫਰਕ ਉੱਥੇ ਇੱਥੇ ਨਾਲ ਹੈ ਉੱਥੇ ਜਾਂਦਾ ਹਾਂਜੀ ਇੱਥੋਂ ਹੀ ਸ਼ਾਇਦ ਮਹੱਲਾ ਪੰਜਵਾਂ ਦੇਖ ਕੇ ਉੱਥੇ ਲਿਖਿਆ ਹੋਇਆ ਹੋ ਸਕਦਾ ਠੀਕ ਹੈ ਜੀ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗੀ ਸੁਵੰਨੜੀ ਦੇਹ ਵਿਰਲੇ ਕੇਈ ਪਾਇਨ ਜਿਨ੍ਹਾਂ ਪਿਆਰੇ ਨੇ ਫਰੀਦਾ ਉਮਰ ਸੁਹਾਵੜੀ ਉਹ ਉਮਰ ਸੁਹਾਵੜੀ ਰਹੀ ਹੈ ਮਨੁੱਖੀ ਵਾਸਤੇ ਸੰਗ ਸੁਵੰਨੜੀ ਦੇ ਜਿਹੜੀ ਨਿਰਾਕਾਰੀ ਦੇਹੀ ਦੇ ਨਾਲ ਗੁਜ਼ਰੀ ਉਮਰ ਜਿਹੜੀ ਸੱਚਖੰਡ 'ਚ ਗੁਜ਼ਰੀ ਸੀ ਇਹ ਜਿੰਨੀ ਸੱਚਖੰਡ ਦੇ ਨਾਲ ਜੁੜ ਕੇ ਆਪਣੇ ਆਪ ਨਾਲ ਜੁੜ ਕੇ ਉਮਰ ਗੁਜ਼ਰਦੀ ਹੈ ਸਮਾਂ ਗੁਜ਼ਰਦਾ ਉਹ ਨਹੀਂ ਉਮਰ ਸੁਪਨ ਨਹੀਂ ਹੁੰਦੀ ਆਪਣੇ ਮੂਲ ਨਾਲ ਜੁੜ ਕੇ ਜਿੰਨਾ ਸਮਾਂ ਗੁਜ਼ਰਦਾ ਹੈ ਉਹ ਉਮਰ ਸੁਹਾਵੜੀ ਹੁੰਦੀ ਹੈ ਦਿਲ ਕਈ ਪਾਈਨ ਜਿਹੜਾ ਪਿਆਰੇ ਦੇ ਇਹ ਆਪਣੇ ਮੂਲ ਨਾਲ ਜਿਹੜਾ ਹੈਗਾ ਨਾ ਮਿਲਾਪ ਕਿਸੇ ਬਿਰਲੇ ਨੂੰ ਮਿਲਦਾ ਜਿਨ੍ਹਾਂ ਪਿਆਰੇ ਜਿਨ੍ਹਾਂ ਦਾ ਆਪਣੇ ਮੂਲ ਪਿਆਰੇ ਨਾਲ ਦੇ ਹੁੰਦਾ ਪ੍ਰੇਮ ਹੁੰਦਾ ਉਹਨਾਂ ਨੂੰ ਇਹ ਮਿਲਦਾ ਹਾਂਜੀ ਸਦੇ ਜਿਹੜੀ ਹੈ ਇਹ ਅੰਦਰਲੀ ਦੇ ਦੀ ਗੱਲ ਹੋ ਰਹੀ ਹੈ ਜੀ ਨਾਲੇ ਬਾਹਰਲੀ ਦੇ ਨੂੰ ਬਦੇਸ਼ੀ ਬੰਦ ਕੇ ਚੱਲਦੇ ਨੇ ਆਪਣੀ ਭਾਸ਼ਾ ਜਾਂ ਚੱਲਦੀ ਹੈ ਨਾ ਕੁਰਬਾਨੀ ਦੀ ਫਿਰ ਵਿਦੇਹੀ ਹੈ ਫਿਰ ਮਾਟੀ ਕਾ ਕਾ ਤੋਂ ਪੈਸਾ ਵੀ ਫਿਰ ਇਹ ਮਿੱਟੀ ਹੋਈ ਹੈ ਠੀਕ ਹੈ ਜੀ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੁ ਪਾਏ ਜਿਸ 부ਝਾਏ ਅਗਨ ਆਪ ਸੋ ਨਾਮ ਤੇ ਆਏ ਜਪ ਹੋਇਆ ਤਪ ਹੋਇਆ ਸੰਜਮ ਦਇਆ ਧਰਮ ਜਿਸ ਤੇ ਹੀ ਸੋ ਪਾਏ ਜਿਹਨੂੰ ਤੂੰ ਦਵੇਂ ਆਪਣੇ ਘਰੋਂ ਤੇ ਸੋਝੀ ਤਾਂ ਉਹ ਪ੍ਰਾਪਤ ਹੋਵੇ ਜਿਹਨੂੰ ਪਤਾ ਲਾ ਦਵੇਂ ਵੀ ਇਹ ਚੀਜ਼ਾਂ ਚੰਗੀਆਂ ਨੇ ਗੋਲਦੇ ਵਧੀਆ ਨੇ ਉਹ ਸਮਝ ਕੇ ਫਿਰ ਇਹਨਾਂ ਨੂੰ ਗ੍ਰਹਿਣ ਕਰਦਾ ਲੈਂਦਾ ਜਿਸ ਦੇਹ ਸੋ ਪਾਏ ਜਿਹਨੂੰ ਸੋਝੀ ਦਵੇਂ ਉਹ ਇਹਨੂੰ ਨੂੰ ਜਪ ਤੱਕ ਸੰਜੂ ਅਪਣਾਉਂਦਾ ਜਿਸ ਬੁਝਾ ਬੁਝਾਣੇ ਅਗਨ ਜਿਹਦੀ ਅਗਨ ਤੂੰ ਆਪ ਬੁਝਾ ਦੇ ਤ੍ਰਿਸ਼ਨਾ ਦੀ ਜਿਹਦੇ ਅੰਦਰ ਉਹ ਤ੍ਰਿਸ਼ਨਾ ਦੀ ਅਗ ਆਪ ਬੁਝਾ ਦੇ ਜਦ ਤ੍ਰਿਸ਼ਨਾ ਭੁੱਖ ਉਤਰ ਜਾਂਦੀ ਹੈ ਫਿਰ ਨਾਮ ਦੀ ਭੁੱਖ ਜਾਗਦੀ ਹੈ ਜਿਹਨੂੰ ਮਾਇਆ ਦੀ ਭੁੱਖ ਉਤਰ ਜਾਂਦੀ ਹੈ ਮਾਇਆ ਦੀ ਭੁੱਖ ਨਹੀਂ ਰਹਿੰਦੀ ਉਹਦੇ ਅੰਦਰ ਫਿਰ ਨਾਮ ਦੀ ਭੁੱਖ ਜਾਗਦੀ ਹੈ ਨਾਮ ਨਾਮ ਤੇ ਆਇਆ ਨਾ ਨਾਮ ਦੇ ਧਿਆਨ ਚਲੇ ਜਾਂਦਾ ਭੁੱਖ ਜਿਹੜੀ ਚੀਜ਼ ਦੀ ਭੁੱਖ ਉਹ ਤਾਂ ਧਿਆਨ ਰਹੂਗਾ ਰਹੂਗਾ ਹਾਂਜੀ ਅੰਤਰਜਾਮੀ ਅਗੰਮ ਪੁਰਖ ਇਕ ਦ੍ਰਿਸ਼ਟੀ ਦਿਖਾਈ ਸਾਧ ਸੰਗਤੀ ਕੈ ਆਸਰੈ ਰਬ ਸਿਉ ਰੰਗ ਲਾਇ ਅੰਤਰਜਾਮੀ ਅਗਾਮ ਪੁਰਖ ਜਿਹੜਾ ਅੰਦਰ ਦੀ ਜਾਣਦਾ ਪੁਰਖ ਮਨਬੁੱਧੀ ਤੋਂ ਪਰੇ ਹੈ ਉਹਨੂੰ ਮਨਬੁੱਧੀ ਨਹੀਂ ਜਾਣਦੇ ਉਹ ਦੇਖਦਾ ਉਹ ਜਾਣਦਾ ਇਹਨਾਂ ਬਾਰੇ ਇਹ ਉਹਦੇ ਬਾਰੇ ਨਹੀਂ ਜਾਣਦੇ ਉਹ ਵੇਖੇ ਉਹਨਾਂ ਨਜ਼ਰ ਨਾਲ ਅਗਾਮ ਪੁਰਖ ਇੱਕ ਦ੍ਰਿਸ਼ ਦਿਖਾਏ ਐਸੀ ਦ੍ਰਿਸ਼ਟੀ ਉਹ ਨਾ ਦ੍ਰਿਸ਼ਟੀ ਉਹ ਜਦ ਦ੍ਰਿਸ਼ਟੀ ਦੇਖਦਾ ਦੋਨੋਂ ਫਿਰ ਇੱਕ ਦ੍ਰਿਸ਼ਟੀ ਨਾਲ ਦੇਖਦੇ ਨੇ ਉਹ ਔਰ ਇਹ ਦ੍ਰਿਸ਼ਟੀ ਜਦ ਇੱਕ ਹੋ ਜਾਂਦੀ ਹੈ ਨਾ ਫਿਰ ਅਗੰਮ ਗੁਰਖ ਦਾ ਦਰਸ਼ਨ ਹੁੰਦਾ ਹੈ ਇੱਕ ਦ੍ਰਿਸ਼ਟੀ ਨਾਲ ਦੋਹਾਂ ਦੀ ਇੱਕ ਦ੍ਰਿਸ਼ਟੀ ਹੋ ਜਾਏ ਬਾਹਰਲੀਆਂ ਅੱਖਾਂ ਤੇ ਬਿਨੋ ਦੇਖੇ ਅੰਤਰ ਧਿਆਨ ਹੋ ਕੇ ਦੇਖੇ ਫਿਰ ਉਹਦਾ ਹੁੰਦੀ ਹੈ ਫਿਰ ਪਤਾ ਲੱਗਦਾ ਵੀ ਹਾਂ ਉਹ ਇੱਕ ਕੀ ਹੈ ਰੱਬ ਗੁਰਖ ਕੀ ਹੈ ਹਾਂਜੀ ਸਾਧ ਸੰਗਤੀ ਕੇ ਆਸਰੇ ਪ੍ਰਭ ਸਿਉ ਰੰਗ ਲਾਈ ਸਾਧ ਸੰਗਤੀ ਜਿਹੜਾ ਸਾਧ ਦੀ ਸੰਗਤ ਵਿੱਚ ਚਲਾ ਗਿਆ ਸਾਧ ਸੰਗਤੀ ਦਾ ਮਤਲਬ ਇਹ ਵੀ ਆਪਣੇ ਸੰਗਤੀ ਨੂੰ ਸਾਧ ਕੇ ਮਨ ਨੂੰ ਸਾਧ ਕੇ ਕਹਿ ਆਪਣੇ ਮਨ ਨੂੰ ਸਾਧ ਕੇ ਇਹਦੇ ਫਿਰ ਉਸ ਆਸਰੇ ਨਾਲ ਫਿਰ ਆਸਰੇ ਨਾਲ ਪ੍ਰਭ ਚੋਂ ਰੰਗ ਲਾ ਫਿਰ ਆਪਣੇ ਮੂਲ ਦੇ ਨਾਲ ਜੁੜ ਕੇ ਤਾਂ ਨਾਮ ਦਾ ਰੰਗ ਨੂੰ ਲੱਗਦਾ ਉਹਦੇ ਰੰਗ ਚ ਰੱਖਿਆ ਜਾਂਦਾ ਫਿਰ ਰਣਾਵਲੀ ਭੂਗ ਦੇ ਭੂਗੀ ਚ ਨਾ ਸਾਧ ਰਣਾਵਲੀ ਭੂਗ ਦੇ ਵਿੱਚ ਮਨ ਜਾਵੇ ਤਾਂ ਰੰਗ ਚੜੇ ਉਹਨੂੰ ਉਹਦੇ ਨਾਲ ਜੁੜੇ ਹਾਂਜੀ ਔਗਣ ਕਟੀ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭੋ ਕਟਿਓਨ ਫਿਰ ਜੋਨ ਨਾ ਪਾਏ ਜਦ ਔਗਣ ਕੱਟੇ ਜਾਂਦੇ ਨੇ ਦਿਲ ਜਿਹੜੇ ਨੇ ਫਿਰ ਉਹ ਉਹਨੂੰ ਫਿਰ ਕਹਿੰਦੇ ਹੁਣ ਮੁਖ ਉਜਲਾ ਅਸਲ ਚ ਔਗਣਾਂ ਦੀ ਅਣਹੂਰ ਦੀ ਮੁਖ ਉਜਲਾ ਜੇ ਇੱਕ ਵੀ ਔਗਣ ਹੈ ਫਿਰ ਮੁਖ ਉਜਲਾ ਨਹੀਂ ਬੰਦੇ ਜਾ ਸਕਦਾ ਨਾ ਔਗਣ ਤਾਂ ਰਿਹਾ ਹੀ ਨਹੀਂ ਕੋਈ ਫਿਰ ਉਹਨੂੰ ਉਸ ਅਵਸਥਾ ਨੂੰ ਮੁੱਖ ਉਜਲਾ ਕਹਿੰਦੇ ਨੇ ਹਰ ਨਾਮ ਤਰਾਏ ਹਰ ਨਾਮ ਦੇ ਨਾਲ ਫਿਰ ਜੁੜ ਕੇ ਤਰਿਆ ਹੋਇਆ ਹੁੰਦਾ ਭਾਵ ਸਾਧਨ ਚ ਡੁੱਬਿਆ ਨਹੀਂ ਹੁੰਦਾ ਉਹ ਮਾਇਆ ਜਿਹਨੇ ਨਹੀਂ ਰਚਿਆ ਵਿੱਚ ਹੁੰਦਾ ਫਿਰ ਮਾਇਆ ਤੋਂ ਅਲੱਗ ਹੁੰਦਾ ਮਾਇਆ ਤੋਂ ਉੱਪਰ ਉੱਠ ਜਾਂਦਾ ਜਨਮ ਮਰਨ ਤੋਂ ਕਟਿਆ ਕੱਟੇ ਉਹਨੂੰ ਜਨਮ ਮਰਨ ਦਾ ਤੋਂ ਕਟਿਆ ਜਾਂਦਾ ਫਿਰ ਜੋਰ ਨਾ ਪਾਏ ਫਿਰ ਦੁਬਾਰਾ ਜੋਰ ਦੀ ਜਿੱਦੀ ਪੈਂਦਾ ਜੀ ਅੰਧ ਕੂਪ ਤੇ ਕਾਢੀਆਂ ਲੜ ਆਪ ਫੜਾਏ ਨਾਨਕ ਬਖਸ਼ੇ ਮਿਲਾਇਨ ਰੱਖੇ ਗੱਲ ਲਾਏ ਅੰਧਕੂਪ ਤੇ ਜਦ ਨਿਕਲਦਾ ਜਦ ਲੜ ਆ ਫੜਾਏ ਜਦੋਂ ਆਪਣਾ ਜਿਹੜਾ ਨਾ ਹੁਕਮ ਜਿਹੜਾ ਨਾਦ ਹੈ ਤੁਰਕੀ ਬਾਣੀ ਹੈ ਉਹਦਾ ਲੜ ਫੜਾ ਦਿੰਦਾ ਸੁਰਤ ਸ਼ਬਦ ਨਾਲ ਜਦ ਜੁੜ ਜਾਂਦੀ ਹੈ ਨਾ ਬਸ ਫੇਰ ਇਹ ਸਮਝ ਲਓ ਅਗਿਆਨਤਾ ਦੇ ਖੂਹ ਚੋਂ ਬਾਹਰ ਨਿਕਲ ਜਾਂਦਾ ਨਾਨਕ ਬਖਸ਼ ਮਲਾਇਨ ਕਹਿੰਦੇ ਬਖਸ਼ ਜਾਂਦਾ ਫਿਰ ਇਹ ਸਾਰੇ ਜਿਹੜੇ ਨੇ ਗਲਤੀਆਂ ਬਖਸ਼ੀਆਂ ਜਾਂਦੀਆਂ ਨੇ ਰੱਖੇ ਗੱਲ ਲਾਏ ਫਿਰ ਇਹਨੂੰ ਗੱਲ ਲਾ ਕੇ ਰੱਖਦਾ ਆਪਣੇ ਨਾਲ ਜੋੜ ਕੇ ਰੱਖਦਾ ਆਪਣਾ ਬਣਾ ਕੇ ਰੱਖਦਾ